ਕਿਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਵਾੜ ਜਿਉ ਸੁਣੀਏ ਅੰਦਰ ਖੇਤ ਦੂਜੇ ਬੰਨੇ ਦੇ ਬਾਅਦ ਅਗਲਾ ਸ਼ਲੋਕ ਫਿਰ ਪਹਿਲੇ ਬੰਨੇ ਦਾ ਆ ਗਿਆ ਵਿਚਾਲੇ ਦੂਜੇ ਬੰਨੇ ਦਾ ਸ਼ਲੋਕ ਕਹਿਣ ਦਾ ਮਤਲਬ ਇਹ ਹੈ ਜਿਹੜੀ ਪਹਿਲੀ ਗੱਲ ਗੁਰੂ ਨਾਨਕ ਦੇਵ ਜੀ ਦਿੱਤੀ ਉਹਦੀ ਗਵਾਹੀ ਦੂਜੇ ਬੰਨੇ ਤੇ ਦਵਾਈ ਫਿਰ ਗੁਰੂ ਨਾਨਕ ਗਵਾਹੀ ਸ਼ਲੋਕ ਆ ਗਿਆ ਪਹਿਲਾਂ ਗੱਲ ਗੁਰ ਦੀ ਕੀਤੀ ਹੈ ਹੁਣ ਗੱਲ ਗੁਰੂ ਦੀ ਕੀਤੀ ਨਾਲ ਗੋਰਾ ਗੁਰੂ ਦੇ ਵਿੱਚ ਫਰਕ ਹੈ ਜਿਹੜਾ ਗੋਰਾ ਆਪਣਾ ਜਾਂ ਤਾਂ ਆਪਣੀ ਅੰਤਰਾਤਮਾ ਆਪਣਾ ਗੋਰਾ ਆਪਣੀ ਅੰਤਰਾਤਮਾ ਦੀ ਆਵਾਜ਼ ਆਪਣਾ ਗੋਰਾ ਬਾਹਰ ਗੁਰ ਨਹੀਂ ਹੁੰਦਾ ਕੋਈ ਬਾਹਰ ਸਤਗੁਰ ਹੁੰਦਾ ਗੁਰ ਕੋਈ ਨਹੀਂ ਹੁੰਦਾ ਬਾਹਰ ਗੁਰ ਅੰਦਰ ਹੁੰਦਾ ਸਤਗੁਰ ਬਾਹਰ ਹੋ ਸਕਦਾ ਸਤਿਪੁਰਖ ਜੀ ਨੇ ਜਾਣ ਲਿਆ ਜੇ ਕੋਈ ਐਸਾ ਵਿਅਕਤੀ ਬਾਹਰ ਮਿਲ ਜਵੇ ਉਹ ਸਤਗੁਰ ਹੁੰਦਾ ਉਹ ਸਤਿਪੁਰਖ ਦੀ ਜਾਣਕਾਰੀ ਜਵਾਲੀ ਵੀ ਦੱਸ ਸਕਦਾ ਲਿਖ ਕੇ ਵੀ ਦੇ ਸਕਦਾ ਸਾਡੇ ਕੋਲ ਬਾਣੀ ਲਿਖ ਕੇ ਦਿੱਤੀ ਹੋਈ ਹੈ ਜਦ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਹਾ ਇਹਦਾ ਮਤਲਬ ਇਹ ਨਹੀਂ ਕਿ ਮਾਤਾ ਗੁਰਦੇਵ ਹੈ ਪਿਤਾ ਗੁਰਦੇਵ ਹੈ ਗਲ ਗਲਤ ਹੈ 100% ਦੀ ਗਲਤ ਹੈ ਜੇ ਅਸੀਂ ਅਰਥ ਲਾਵਾਂਗੇ ਮਾਤਾ ਗੁਰਦੇਵ ਹੈ ਅਸੀਂ ਮਾਂ ਨੂੰ ਮਾਂ ਮੰਨ ਲਿਆ ਗੁਰਬਾਣੀ ਮਾਂ ਨੂੰ ਮਾਂ ਨਹੀਂ ਮੰਨਦੀ ਫਿਰ ਤਾਂ ਮਾਤਾ ਨੂੰ ਮਾਤਾ ਮੰਨ ਲਿਆ ਪਿਤਾ ਨੂੰ ਪਿਤਾ ਮੰਨ ਲਿਆ ਫਿਰ ਤਾਂ ਬਾਹਲੇ ਰਿਸ਼ਤੇ ਮੰਨ ਲਏ ਗੁਰਬਾਣੀ ਦੇ ਗੁਰਬਾਣੀ ਦੇ ਬਾਹਲੇ ਰਿਸ਼ਤੇ ਬੰਦੀ ਸਰੀਰ ਦੇ ਤਲ ਨੂੰ ਗੁਰਬਾਣੀ ਮੰਨਦੀ ਹੋਦੀ ਅਸੀਂ ਪਲਟ ਕੇ ਅਰਥ ਕਰਦੇ ਹਾਂ ਜੇ ਗੁਰਦੇਵ ਮਾਤਾ ਗੁਰਦੇਵ ਹੀ ਮਾਤਾ ਹੈ ਦੂਸਰੀ ਮਾਤਾ ਮਾਤਾ ਹੁੰਦੀ ਹੋਈ ਨਹੀਂ ਮਾਤਾ ਜਿਹੜੀ ਸੀ ਉਹ ਛਡਾਈ ਹੈ ਬਾਹਰਲੀ ਬਾਹਰਲੀ ਮਾਤਾ ਨੂੰ ਰਿਸ਼ਤਾ ਤੋੜਿਆ ਇੱਥੇ ਜੇ ਬਾਹਰਲੇ ਮਾਪਿਓ ਨਹੀਂ ਹੁੰਦੇ ਫਿਰ ਮਾਪਿਓ ਸਵਾਲ ਇਹ ਪੈਦਾ ਹੋਇਆ ਵੀ ਮਾਪਿਓ ਹੁੰਦਾ ਕੌਣ ਹੈ ਜੇ ਅਸੀਂ ਕਹਿੰਦੇ ਬਾਹਰ ਭੈਣ ਭਾਈ ਨਹੀਂ ਹੁੰਦਾ ਕੋਈ ਤੇ ਫਿਰ ਭੈਣ ਭਾਈ ਹੈ ਕੌਣ ਅਸਲੀ ਜਿਹਦੀ ਉਹ ਗੱਲ ਅਲੱਗ ਆ ਵੀ ਅਸੀਂ ਨਕਲੀ ਫੜ ਲਿਆ ਜੀ ਅਸਲੀ ਤਾਂ ਕੋਈ ਚੀਜ਼ ਹੋਊਗੀ ਨਕਲ ਉਸੇ ਚੀਜ਼ ਦੀ ਹੁੰਦੀ ਹੈ ਜਿਹੜੀ ਅਸਲ ਹੋਵੇ ਜਿਹੜੀ ਚੀਜ਼ ਅਸਲ ਹੈ ਦੀ ਉਹਦੀ ਨਕਲ ਹੁੰਦੀ ਹੋਣੀ ਜੋ ਚੀਜ਼ ਅਸਲ ਨਹੀਂ ਉਹਦੀ ਨਕਲ ਕਿਵੇਂ ਹੋ ਜੂ ਨਕਲ ਅਸਲੀ ਨਹੀਂ ਹੁੰਦੀ ਪਰਮੇਸ਼ਰ ਅਸਲੀ ਹੈ ਲੋਕਾਂ ਨੇ ਨਕਲੀ ਬਣਾਏ ਹੋਏ ਨੇ ਅਸਲੀ ਹੈ ਨਕਲੀ ਤਾਂ ਬਣਾਏ ਨੇ ਕਰੰਸੀ ਅਸਲੀ ਹੈ ਨਕਲੀ ਤਾਂ ਬਣੀ ਹੈ ਜਿਹੜੀ ਹੈ ਹੀ ਨਹੀਂ ਜੇ ਉਹਦੇ ਨਾਲ ਉਹ ਬਣਾ ਲਈਏ ਉਹ ਅਸਲ ਹੋਊਗੀ ਇਕੱਲੀ ਹੁੰਦੀ ਫਿਰ ਜਿਹੜੀ ਚੀਜ਼ ਸੰਸਾਰ 'ਚ ਹੈ ਨਹੀਂ ਜੇ ਉਹ ਬਣਾਈਏ ਉਹ ਅਸਲ ਹੁੰਦੀ ਹੈ ਪਹਿਲੀ ਜਿਹੜੀ ਬਣਦੀ ਹੈ ਉਹ ਅਸਲ ਹੁੰਦੀ ਹੈ ਉਹਦੀ ਨਕਲ ਬਣਦੀ ਹੁੰਦੀ ਹੈ ਅਸਲ ਦੀ ਜੇ ਕੋਈ ਪ੍ਰਜਾ ਕੋਈ ਚੀਜ਼ ਆਦਮੀ ਕੋਈ ਦਵਾਈ ਕੋਈ ਚੀਜ਼ ਰਜਿਸਟਰਡ ਆਪਣੀ ਕਰਾਉਂਦਾ ਪਹਿਲਾਂ ਬਣਾ ਕੇ ਉਹਦੀ ਉਹ ਕਾਪੀ ਹੁੰਦੀ ਹੈ ਨਾ ਅਸਲ ਦੀ ਕਾਪੀ ਹੁੰਦੀ ਹੈ ਅਸਲ ਨੰਬਰ 1 ਅਸਲ ਹੁੰਦਾ ਇਸ ਕਰਕੇ ਪਰਮੇਸ਼ਰ ਇੱਕ ਨੰਬਰ ਹੈ ਪਹਿਲਾਂ ਇਹ ਹੈ ਉਹਦੇ ਵਾਸਤੇ ਉਹਦੀ ਨਕਲ ਬਣੂ ਦੂਆ ਬਣੂ ਤੀਆ ਬਣੂ ਚੌਥਾ ਬਣੂ ਜੇ ਮਾਪਿਓ ਛਡਾਏ ਨੇ ਅਸਲ ਹੈ ਕੌਣ ਫਿਰ ਮਾਪਿਓ ਗੁਰਦੇਵ ਹੀ ਮਾਤਾ ਹੈ ਗੁਰਦੇਵ ਮਾਤਾ ਮਾਤਾ ਬਾਅਦ ਚ ਲੱਗਾ ਗੁਰਦੇਵ ਪਹਿਲਾਂ ਆਇਆ ਹੈ ਇੱਕ ਨੰਬਰ ਤੇ ਗੁਰਦੇਵ ਦਾ ਮਾਤਾ ਦੂਏ ਨੰਬਰ ਤੇ ਗੁਰਦੇਵ ਪਿਤਾ ਗੁਰਦੇਵ ਹੀ ਪਿਤਾ ਹੈ ਭੁੱਲ ਜਾਓ ਕਿ ਕੋਈ ਪਿਤਾ ਸੰਸਾਰ 'ਚ ਹੁੰਦਾ ਹੈ ਇਹ ਅਰਥ ਚੱਲਣਗੇ ਬਸ ਇਹ ਗੱਲ ਇੱਥੇ ਉਤੇ ਹੋਰ ਵਿਆਖਿਆ ਕਰਦੀ ਪੰਜਮ ਪਾਸ਼ਾ ਇਸ ਗੱਲ ਦੀ ਗੁਰਦੇਵ ਸਵਾਮੀ ਪਰਮੇਸ਼ਰਾ ਜਿਹੜਾ ਸਵਾਮੀ ਪਰਮੇਸ਼ਰਾ ਗੁਰਦੇਵ ਵੀ ਹੈ ਮਾਤਾ ਪਿਤਾ ਵੀ ਹੈ ਸਵਾਮੀ ਪਰਮੇਸ਼ਰ ਹੈ ਗੁਰੂ ਵੀ ਹੈ ਮਾਤਾ ਪਿਤਾ ਵੀ ਦੋਹੇ ਚੀਜ਼ਾਂ ਨੇ ਗਿਆਨ ਤਾਂ ਸੱਚਖੰਡ ਜਿਹਾ ਹੋਣਾ ਨਾ ਜਿਹੜੀ ਅੰਤਰਾਤਮਾ ਅਸਲ ਦੇ ਵਿੱਚ ਸੱਚਖੰਡ ਦੀ ਆਵਾਜ਼ ਹੈ ਚਿੱਤ ਤਾਂ ਆਪੋ ਬੋਲਣਾ ਜਾਣਦਾ ਕਹਿੰਦਾ ਉਹ ਤਾਂ ਬਾਅਦ ਦੇ ਵਿੱਚ ਵੀ ਇਹੀ ਕਹਿੰਦਾ ਉਹ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਹੋ ਜੀ ਉਹ ਤਾਂ ਬੋਲਦਾ ਨਹੀਂ ਆਪ ਬਸ ਉਹਦੇ ਚ ਇਹੀ ਖੂਬੀ ਆ ਉਹ ਆਪ ਨਹੀਂ ਬੋਲਦਾ ਮਨ ਚ ਇਹੀ ਨੁਕਸਾ ਹੈ ਆਪ ਬੋਲਦਾ ਮਨ ਦੇ ਵਿੱਚ ਕਮੀਆਂ ਕਿਉਂ ਨੇ ਮਨ ਦੇ ਵਿੱਚ ਔਗਣ ਕਿਉਂ ਨੇ ਇਹ ਬਿਨਾਂ ਗੁਰਦੇਵ ਤੇ ਬੋਲਦਾ ਇਹ ਗੁਰੂ ਵਾਲਾ ਹੀ ਨਹੀਂ ਹੈ ਤਾਂ ਹੀ ਕਹਿੰਦੇ ਆਪਾਂ ਗੁਰੂ ਵਾਲੇ ਬਣਨਾ ਮਨ ਨਹੀਂ ਗੁਰੂ ਵਾਲਾ ਮਨ ਆਪੇ ਗੁਰੂ ਹੈ ਕ੍ਰਿਸ਼ਨ ਆਪੇ ਰੱਬ ਬਣ ਗਿਆ ਜਿਨ੍ਹਾਂ ਨੇ ਇਹ ਨਹੀਂ ਪਛਾਣਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਉਹ ਆਪੇ ਗੁਰੂ ਬਣ ਗਏ ਇਹ ਉਹਨਾਂ ਨੇ ਵਿਅਕਤੀ ਗੁਰੂ ਬਣਾ ਲਏ ਹੈ ਤਾਂ ਵਿਅਕਤੀ ਬਾਹਰ ਗੁਰੂ ਬਣਾ ਲੇ ਆਪ ਗੁਰੂ ਬਣ ਗਏ ਪਹਿਲਾਂ ਵਿਅਕਤੀ ਗੁਰੂ ਬਣਾਇਆ ਫਿਰ ਆਪ ਗੁਰੂ ਬਣ ਗਏ ਹੀ ਕਾਰਨ ਸੀ ਉਹਨਾਂ ਲੋਕਾਂ ਨੇ ਜੋ ਗੁਰਨਾਨ ਗੁਰੂ ਪੁੱਛਿਆ ਕੌਣ ਗੁਰੂ ਜਿਸ ਦਾ ਤੂੰ ਚੇਲਾ ਕਹਿੰਦਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਗੁਰੂ ਉਪਦੇਸ਼ ਗੁਰੂ ਹੈ ਮੇਰਾ ਉਪਦੇਸ਼ ਕਿਹੜਾ ਉਹ ਜਿਹੜਾ ਸ਼ਬਦ ਹੈ ਉਹ ਬਿਨ ਕੰਨੀ ਸੁਣਨੇ ਵਾਲਾ ਉਪਦੇਸ਼ ਹੈ ਜਿਹੜਾ ਸ਼ਬਦ ਗੁਰੂ ਆ ਬਿਨਾ ਕੰਨਾਂ ਤੋਂ ਸੁਣਨ ਵਾਲਾ ਉਹ ਤੁਰਕੀ ਬਾਣੀ ਹੈ ਜੇ ਤੁਰਕੀ ਬਾਣੀ ਕਹਿ ਦਈਏ ਫਿਰ ਮਾਤਾ ਹੈ ਜੇ ਸ਼ਬਦ ਕਹਿ ਦਈਏ ਫਿਰ ਪਿਤਾ ਹੈ ਕੋਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮੇਰਾ ਹੀ ਲਫ਼ਜ਼ ਕਰਦੇ ਇੱਕੋ ਹੀ ਹੈ ਇਸ ਕਰਕੇ ਨਾਨਕ ਗੁਰੂ ਨਾਲ ਨਹੀਂ ਹੁਣ ਗੁਰਦੇਵ ਤੇ ਗੁਰ ਤੇ ਗੁਰੂ ਤੇ ਗੱਲ ਚੇਤਨ ਗੁਰੂ ਨਾਲ ਕਰਨਾ ਸਾਰਿਆਂ ਨੂੰ ਜਗਾਉਣਾ ਗੁਰੂ ਨੇ ਉਹ ਜਿਹੜਾ ਗੋਰਾ ਉਹ ਤਾਂ ਆਪ ਸੁੱਤਾ ਪਿਆ ਗੁਰਦੇਵ ਵੀ ਸੁੱਤਾ ਹੀ ਪਿਆ ਅੰਦਰ ਵਾਲਾ ਜਾਗਦਾ ਨਹੀਂ ਹੈ ਉਹਦਾ ਜੇ ਮਨ ਸੁੱਤਾ ਪਿਆ ਤਾਂ ਉਹੀ ਸੁੱਤਾ ਪਿਆ ਇਹ ਮਨ ਵੀ ਉਹਦਾ ਹੀ ਹੈ ਮਨ ਹੋਰ ਕੀ ਦਾ ਇਹਦੇ ਅੰਦਰੋਂ ਆਵਾਜ਼ ਹੋਰ ਆਉਂਦੀ ਹੈ ਇਹਦੀ ਆਪਣੀ ਆਵਾਜ਼ ਕੁਝ ਹੋਰ ਹੈ ਐ ਕਹਿ ਲੋ ਇਹਦੀ ਆਪਣੀ ਆਵਾਜ਼ ਹੈ ਜਿਹੜੀ ਦਿਮਾਗ ਦੇ ਨਾਲ ਜਿਹੜੀ ਮਿਲ ਕੇ ਆਵਾਜ਼ ਕੱਢਦਾ ਕੁਝ ਹੋਰ ਕੱਢਦਾ ਸੰਸਾਰ ਨਾਲ ਜੁੜ ਕੇ ਜਿਹੜਾ ਬੋਲਦਾ ਕੁਝ ਹੋਰ ਬੋਲਦਾ ਸੰਸਾਰ ਨਾਲ ਛੱਡ ਕੇ ਆਪਣੇ ਆਪ ਨਾਲ ਜੁੜ ਕੇ ਜਿਹੜਾ ਬੋਲਦਾ ਉਹ ਆਵਾਜ਼ ਹੋ ਰਹੀ ਜਦ ਆਪ ਆਪ ਬੋਲਦਾ ਹੈ ਇੱਕ ਹੋ ਕੇ ਨਿਰਾਧਾਰ ਹੋ ਕੇ ਫਿਰ ਆਵਾਜ਼ ਦੀ ਬਦਲ ਜਾਂਦੀ ਹੈ ਬਸ ਇੱਕ ਭਗਤ ਇੱਕ ਹੋ ਕੇ ਬੋਲੇ ਹੋਏ ਜਦ ਇੱਕ ਹੋ ਕੇ ਬੋਲਦਾ ਆਵਾਜ਼ ਹੋ ਰਿਹਾ ਜਦ ਮਾਇਆ ਨਾਲ ਜੁੜ ਕੇ ਬੋਲਦਾ ਆਵਾਜ਼ ਹੋ ਰਿਹਾ ਮਾਇਆ ਨਾਲ ਜੁੜ ਕੇ ਜਦ ਬੋਲਦਾ ਬਾਣੀ ਕੱਚੀ ਹੈ ਬਾਹਰਲੇ ਮਾਤਾ ਪਿਤਾ ਦੇ ਸਰੀਰ ਨਾਲ ਜੁੜੇ ਹੋਏ ਨੇ ਦੇ ਧਾਰੀ ਨੇ ਜਦ ਆਪਣੇ ਆਪ ਨਾਲ ਜੁੜ ਕੇ ਬੋਲਦਾ ਆਵਾਜ਼ ਬਦਲ ਜਾਂਦੀ ਹੈ ਫਿਰ ਆਪੇ ਮਾਤਾ ਆਪੇ ਪਿਤਾ ਆਪੇ ਪਿਤਾ ਆਪੇ ਮਾਤਾ ਜਿਉ ਪਾਏ ਜਗਤ ਦਿਖਾਇਆ ਉਹੀ ਗੁਰਦੇਵ ਹੈ ਜਿਉ ਪਾਏ ਜਗਤ ਦਿਖਾਇਆ ਆਪਣੇ ਵਿੱਚੋਂ ਹੀ ਪੈਦਾ ਕੀਤਾ ਹੈ ਹੁਕਮ ਦੇ ਤਾਂ ਨਾਲ ਪੈਦਾ ਹੋਇਆ ਹੁਕਮ ਦਾ ਉਹ ਸਿਰਫ ਆਗਿਆ ਮਿਲ ਗਿਆ ਹੁਕਮ ਤਾਂ ਆਗਿਆ ਦਿੱਤੀ ਹੈ ਉਹ ਤਾਂ ਅੱਗੇ ਹੀ ਹੈ ਹੁਕਮ ਤਾਂ ਅੱਗੇ ਹੀ ਹੁੰਦੀ ਸਾਰੀ ਕਰਾਮਾਤ ਦੇ ਵਿੱਚ ਹੀ ਜੀਵ ਦੇ ਵਿੱਚ ਹੀ ਹੈ ਇਹਦੇ ਵਿੱਚ ਹੀ ਹੈ ਸਾਰੀ ਗੱਲ ਕਰਾਮਾਤ ਘਟਦਾ ਜਾਂਦੀ ਜਦ ਕੱਲਾ ਰਹਿ ਜਾਂਦਾ ਆਪਣੀ ਮਰਜ਼ੀ ਵਿੱਚ ਪੈਦਾ ਹੋ ਜਾਂਦੀ ਫਿਰ ਕਰਾਮਾਤ ਘਟ ਜਾਂਦੀ ਸੰਗਤ ਦੀ ਮਰਜ਼ੀ ਨਾਲ ਚੱਲਦਾ ਸੰਗਤ ਨਾਲ ਮਿਲ ਕੇ ਚੱਲਦਾ ਤਾਕਤ ਵੱਧ ਜਾਂਦੀ ਹੈ ਇਕੱਲਾ ਚੱਲਦਾ ਤਾਕਤ ਘਟ ਜਾਂਦੀ ਬਸ ਇਦਾਂ ਹੀ ਫਰਕ ਸਾਰਿਆਂ ਨਾਲ ਮਿਲ ਕੇ ਚੱਲੀਏ ਤਾਕਤ ਵੱਧਦਾ ਇਕੱਲਾ ਕੋਈ ਚੱਲੇ ਉਹਦੀ ਤਾਕਤ ਘਟ ਜਾਂਦੀ ਇਕੱਲਾ ਚੱਲਦਾ ਹੈ ਜਦ ਮਨ ਇਕੱਲਾ ਚੱਲਦਾ ਹੈ ਕਹਿੰਦਾ ਸਾਰੇ ਮੇਰੀ ਮਗਰ ਚੱਲਣ ਫਿਰ ਇਹ ਤਾਕਤ ਨਹੀਂ ਰਹਿੰਦੀ ਨੂੰ ਉਹ ਵੀ ਕਹਿੰਦੇ ਨੇ ਇਹ ਇਹਦੀ ਪ੍ਰਵਿਰਤੀ ਹਟਾਈ ਹੈ ਗੁਰਬਾਣੀ ਦੇ ਜਿਹੜਾ ਇਹਦਾ ਸੁਭਾਅ ਹੈ ਛਡਾਇਆ ਹੈ ਇਹ ਸੁਭਾਅ ਗਲਤ ਹੈ ਇਹ ਸੁਭਾਅ ਦਾ ਕਾਰਨ ਹੈ ਇੱਥੇ ਜਨਮ ਹੋਇਆ ਹੈ ਇਹਨੂੰ ਸਾਰਿਆਂ ਨੂੰ ਮਿਲ ਕੇ ਚੱਲਣਾ ਸਿਖਾਇਆ ਹੈ ਗੁਰਬਾਣੀ ਮਿਲ ਕੇ ਚੱਲਣਾ ਸਿਖਾਉਂਦੀ ਹੈ ਮਿਲ ਕੇ ਚੱਲਣ ਦੇ ਵਿੱਚ ਸਦਾ ਸੁਖ ਹੈ ਮਿਲ ਕੇ ਰਹਿਣ ਵਿੱਚ ਸਦਾ ਸੁਖ ਹੈ ਮਿਲ ਕੇ ਕੌਣ ਨਹੀਂ ਰਹਿਣ ਦਿੰਦਾ ਬਿਲਕੁਲ ਉਹ ਨਹੀਂ ਰਹਿਣ ਦਿੰਦਾ ਕੇ ਹੋ ਨਹੀਂ ਰਹਿਣ ਦਿੰਦੀ ਇਹ ਦੋ ਚੀਜ਼ਾਂ ਬਹੁਤੀਆਂ ਖਰਾਬ ਨੇ ਜਿਹੜੇ ਵਿਦਵਾਨ ਵੀ ਨੇ ਧਰਮ ਵੀ ਪੜ੍ਹ ਲੈਂਦੇ ਨੇ ਇਹ ਦੋ ਚੀਜ਼ਾਂ ਖਰਾਬ ਕਰਦੀਆਂ ਨੇ ਹੰਕਾਰ ਔਰ ਲੋਭ ਲੋਭ ਸਭ ਕੁਝ ਮੇਰਾ ਹੋਵੇ ਜੇ ਸਭ ਕੁਝ ਮੇਰਾ ਤਾਂ ਮੇਰਾ ਹੁਕਮ ਚੱਲੂਗਾ ਹਰ ਕਿਸੇ ਨੂੰ ਮੇਰੇ ਤੇ ਗਰਜ ਰਹੂਗੀ ਮੇਰਾ ਕਹਿਣਾ ਬਣੂਗਾ ਵੇਲ ਵਾਜ ਰਹੂਗਾ ਇਹ ਪ੍ਰਵਿਰਤੀ ਹੈ ਰਾਜ ਕਰਨ ਵਾਲਿਆਂ ਦੀ ਜਿਹੜੇ ਰਾਜ ਕਰੇਗਾ ਖਾਲਸਾ ਕਹਿੰਦੇ ਨੇ ਉਹਨਾਂ ਦੀ ਇਹ ਪ੍ਰਵਿਰਤੀ ਹੋਊਗੀ ਉਹ ਕਾਰੀ ਵੀ ਨੇ ਲੋਭੀ ਵੀ ਨੇ ਜਿਹੜੇ ਗੁਰੂ ਵੀ ਇਸ ਪ੍ਰਵਿਰਤੀ ਦੇ ਨੇ ਬਾਹਰ ਬਣੇ ਬੈਠੇ ਆਪ ਉਹਨਾਂ ਦੀ ਵੀ ਉਹੀ ਗੱਲ ਹੈ ਵਿਸ਼ਨੂੰ ਵੀ ਇਹੀ ਗੱਲ ਹੈ ਰਾਜੇ ਵੀ ਉਹੀ ਗੱਲ ਹੈ ਰਾਜਾ ਹੀ ਹੈ ਵਿਸ਼ਨੂੰ ਉਹ ਰਾਜ ਵਾਲਾ ਪੱਖ ਵਿਸ਼ਨੂੰ ਵਾਲਾ ਪੱਖ ਖੰਡਨ ਕੀਤਾ ਗੁਰਬਾਣੀ ਨੇ ਉਹ ਵਿਸ਼ਨੂੰ ਭਗਤੀ ਖੰਡਨ ਕੀਤੀ ਹੋਈ ਹੈ ਗੁਰਬਾਣੀ ਦੀ ਬੁੱਧੀ ਹੈ ਮਨ ਗਿਆਨੀ ਨਹੀਂ ਬੰਦੇ ਵਿਸ਼ਨੂੰ ਦੀ ਭਗਤੀ ਨੂੰ ਵਿਸ਼ਨੂੰ ਤੇ ਤਾਂ ਸ਼ਿਵਜੀ ਉਹ ਖਰਾਬ ਹੈ ਗੁਰਬਾਣੀ ਜੀ ਨੂੰ ਵੀ ਨਹੀਂ ਬੰਦੀ ਗੁਰਬਾਣੀ ਵਿਸ਼ਨੂੰ ਨੂੰ ਨਹੀਂ ਬੰਦੀ ਇਹ ਵਿਚਾਰਲਾ ਰਸਤਾ ਦੋਲਦੇ ਵਿਚਾਰਲਾ ਰਸਤਾ ਬਿਲਕੁਲ ਚੱਲਣਾ ਹੈ ਸ਼ਿਵ ਜੀ ਔਰ ਵਿਸ਼ਨੂੰ ਦੋਹਾਂ ਨੂੰ ਇਕੱਠੇ ਕਰ ਰਿਹਾ ਬ੍ਰਹਮ ਗਿਆਨ ਜੇ ਉਹ ਕਹਿ ਰਿਹਾ ਵੀ ਜੰਗਲ ਜਾਣਾ ਉਹ ਕਹਿੰਦੇ ਬੰਸੇ ਸਦਮ ਸਭਾ ਕਰ ਸਮਝੋ ਜੰਗਲ ਨੂੰ ਜੰਗਲ 'ਚ ਮਕਾਨ ਬਣਾਇਆ ਜਿੱਦੜੇ ਸੀ ਪਹਿਲਾਂ ਆਦਮੀ ਨੇ ਜੰਗਲ 'ਚ ਮਕਾਨ ਬਣਾਏ ਨੇ ਸ਼ਹਿਰ ਬਣਾਏ ਨੇ ਸਭੇ ਦਾ ਜੰਗਲ ਆ ਜੋ ਸ਼ਹਿਰ ਹੈ ਨਹੀਂ ਤੂੰ ਕਹਿੰਦਾ ਸਮਝਦਾ ਸ਼ਹਿਰ ਉਹ ਜੰਗਲ ਤੇਰੇ ਮੰਨਣ ਤੇ ਹੈ ਜੇ ਮਾਪੇ ਮੰਨਦੇ ਤਾਂ ਹੈਗਾ ਨਾ ਨਹੀਂ ਮੰਨਦੇ ਨਹੀਂ ਹੈ ਸਭ ਕੁਝ ਮੰਨਣ ਤੇ ਜੇ ਮੈਂ ਮੰਨਦਾ ਮੈਂ ਸ਼ਰੀਰ ਤਾਂ ਹੈਗਾ ਜੇ ਮੈਂ ਮੰਨਦਾ ਮੈਂ ਸ਼ਰੀਰ ਨਹੀਂ ਹੈ ਗੱਲ ਤਾਂ ਮੰਨਣ ਤੇ ਖੜੀ ਹੈ ਨਾ ਸਵਾਲ ਹੈ ਸੀ ਮੰਨਦੇ ਕੀ ਹੋ ਮੰਨਣ ਨਾਲ ਸਭ ਕੁਝ ਬਦਲ ਜਾਣਾ ਬਗੈਰ ਮੰਨਣ ਤੇ ਨਹੀਂ ਬਦਲਣਾ ਜਿੱਥੇ ਮਰਜੀ ਚਲੇ ਜਾਓ ਜੰਗਲ ਚਲੇ ਜਾਓ ਮਾਂ-ਬਾਪ ਦਾ ਫਿਰ ਵੀ ਆ ਜਾਣਗੇ ਪਰਦੇਸਾਂ ਚਲੇ ਜਾਂਦੇ ਨੇ ਬੱਚੇ ਦਾ ਫਿਰ ਵੀ ਆ ਜਾਂਦਾ ਨੂੰ ਸੁਰਤ ਘਰੇ ਰਹਿੰਦੀ ਹੈ ਸਵਾਲ ਮੰਨਣ ਦਾ ਮਨ ਨੇ ਬਦਲਣਾ ਪਰਿਵਰਤਨ ਮੰਨਦਾ ਹੋਣਾ ਜੇ ਮਨ ਨਹੀਂ ਬਦਲਿਆ ਤਾਂ ਕੁਝ ਨਹੀਂ ਬਦਲੇ ਜੰਗਲ ਜਾਣ ਦੀ ਲੋੜ ਨਹੀਂ ਗੁਰਬਾਣੀ ਬੰਦੀ ਸੰਸਾਰ ਛੱਡਣ ਦੀ ਲੋੜ ਨਹੀਂ ਜੰਗਲ ਮਨ ਕਰਕੇ ਛੱਡਣਾ ਸਰੀਰ ਜਨਾ ਚਾਹੇ ਸੰਸਾਰ ਨਹੀਂ ਛੁੱਟ ਸਕਦਾ ਸਰੀਰ ਦੀ ਸਰੀਰ ਮਾਇਆ ਦਾ ਮਾਇਆ ਦੀ ਲੋੜਾ ਮਾਇਆ ਜੇ ਪੂਰੀ ਹੋਣੀਆਂ ਇਹ ਸੱਚ ਹੈ ਹਵਾ ਖਾ ਕੇ ਕੋਈ ਗੁਜ਼ਾਰਾ ਕਰ ਸਕਦਾ ਹੋਵੇ ਗੱਲ ਗਲਤ ਹੈ ਸਭ ਝੂਠ ਹੈ ਇਹ ਹਵਾ ਵੀ ਤਾਂ ਮਾਇਆ ਹੀ ਹੈ ਜੇ ਹਵਾ ਵੀ ਹਵਾ ਵੀ ਮਾਇਆ ਹੀ ਹੈ ਇਹ ਪੋਸੀਬਲ ਨਹੀਂ ਹੈ ਕਿ ਪਾਣੀ ਤੋਂ ਬਿਨਾਂ ਸਰੀਰ ਬਚ ਸਕੇ ਪਾਣੀ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਹਵਾ ਤੋਂ ਬਿਨਾਂ ਸਰੀਰ ਨਹੀਂ ਬਚ ਸਕਦਾ ਦੋ ਚੀਜ਼ਾਂ ਇਹ ਵੀ ਮਾਇਆ ਹੀ ਹੈ ਸਰੀਰ ਦੀ ਫਰਾਕ ਮਾਇਆ ਦੇ ਵਿੱਚੋਂ ਰਹੂਗੀ ਰਹੇ ਰਹੇ ਆਤਮਾ ਦੀ ਖੁਰਾਕ ਮਾਇਆ ਚ ਨਹੀਂ ਹੈ ਆਤਮਾ ਦੀ ਖੁਰਾਕ ਮਾਇਆ ਚ ਨਹੀਂ ਹੈ ਆਤਮਾ ਦੀ ਖੁਰਾਕ ਕੀ ਹੈ ਆਤਮਾ ਦੀ ਖੁਰਾਕ ਸੱਚ ਹੈ ਕਿ ਸੱਚ ਦੀ ਬਣੀ ਹੋਈ ਆਤਮਾ ਨਾ ਆਤਮਾ ਬਣੀ ਹੋਈ ਹੈ ਸੱਚ ਸਰੂਪ ਸੱਚ ਸਰੂਪ ਹੈ ਸੱਚ ਇਹਦਾ ਸਰੂਪ ਸੱਚ ਹੈ ਇਹ ਸੱਚ ਦੀ ਬਣੀ ਹੋਈ ਹੈ ਸੱਚ ਹਮੇਸ਼ਾ ਰਹਿਣ ਵਾਲੀ ਚੀਜ਼ ਹੁੰਦੀ ਹੈ ਆਤਮਾ ਵੀ ਹਮੇਸ਼ਾ ਰਹਿੰਦੀ ਹੈ ਆਤਮਾ ਸਤ ਸਰੂਪ ਹੈ ਸਰੀਰ ਜੋ ਬੋਲਦਾ ਮਨ ਵੀ ਸਤ ਸਰੂਪ ਹੈ ਇਹ ਨੂੰ ਤਾਂ ਸਿਰਫ ਜਿਹੜਾ ਮਾਇਆ ਦਾ ਰੰਗ ਜੜਿਆ ਹੋਇਆ ਲੋਭ ਦਾ ਤੜਾ ਲੱਭ ਰਗਾਏ ਇਹਨੂੰ ਭੁੱਖ ਹੈ ਮਾਇਆ ਦੀ ਹੋਰ ਨਹੀਂ ਕੁਝ ਹੈ ਸਰੂਪ ਸੱਤੇ ਹੀ ਹੈ ਸੱਚ ਸਰੂਪ ਨੂੰ ਵੀ ਖੁਰਾਕੀ ਹੈ ਸੱਚ ਖਾਣਾ ਸੱਚ ਪਹਿਲੂ ਸੱਚ ਸੰਸਾਰ ਜਹ ਨਹੀਂ ਜੋ ਦੀਨਾ ਸਭ ਝੂਠ ਹੈ ਜੋ ਦੀਨਾ ਸਭ ਝੂਠ ਹੈ ਜੋ ਬੋਲਦੇ ਆ ਸਭ ਝੂਠ ਹੈ ਜੋ ਮੰਨ ਲਿਆ ਸਭ ਝੂਠ ਹੈ ਸੰਸਾਰ ਨੇ ਤੇ ਸੱਚ ਕਿੱਥੋਂ ਆਊਗਾ ਸੱਚ ਆਉ ਸੱਚ ਖੰਡ ਤੋਂ ਸੱਚ ਮਿਲਦਾ ਸੱਚ ਖੰਡ 'ਚ ਝੂਠ ਇੱਥੇ ਹੈਗਾ ਹੀ ਝੂਠ ਦੇ ਕੋਈ ਕਬਲੀ ਨਹੀਂ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਇੱਥੇ ਸਭ ਕੂੜ ਭਰਿਆ ਹੋਇਆ ਕੂੜ ਦੇ ਸੱਚ ਜਿਹੜੇ ਟੋਲਦੇ ਨੇ ਉਹ ਮੂਰਖ ਨੇ ਕੂੜ ਚ ਸੱਚ ਨਹੀਂ ਹੁੰਦਾ ਜਿਹੜਾ ਕੂੜਾ ਆਪਾਂ ਸੁੱਟਦੇ ਨੇ ਬਾਹਰ ਸਾਫ਼ ਕਰਕੇ ਗਲਤੀ ਨਾਲ ਭਾਵੇਂ ਕੋਈ ਕੰਮ ਦੀ ਚੀਜ਼ ਹੋ ਚਲੀ ਜਾਵੇ ਪਰ ਹੁੰਦੀ ਨਹੀਂ ਪਰ ਗਲਤੀ ਨਾਲ ਸੱਚ ਆਇਆ ਹੋਇਆ ਕੂੜੇ 'ਚ ਜਿਹੜੀ ਆਤਮਾ ਆਈ ਹੋਈ ਹੈ ਨਾ ਵਿੱਚ ਸੁਪਰ ਕੇ ਕੂੜੇ 'ਚ ਉਹ ਗਲਤੀ ਨਾਲ ਆਈ ਹੋਈ ਹੈ ਜਿੱਦਣਾ ਗਲਤੀ ਮਹਿਸੂਸ ਹੋ ਗਈ ਉਧਰ ਚੁੱਕ ਕੇ ਮਨ ਚੁੱਕ ਕੇ ਕੂੜੇ 'ਚੋਂ ਬਾਹਰ ਲੈ ਜਾਣਾ ਪਰ ਲੈ ਕੇ ਕਾ ਜਾਊ ਜਦ ਗਲਤੀ ਦਾ ਪਤਾ ਲੱਗੂ ਜਾਂ ਜਾਗ ਪੂ ਚੇਤਨੀ ਨਾਨਕ ਗੁਰੂ ਨਾਲ ਚੇਤਨੀ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇਤ ਗੁਰੂ ਨੇ ਚੇਤਨ ਕਰਾਉਣਾ ਹੈ ਪਰਮੇਸ਼ਰ ਨੇ ਤੈਨੂੰ ਜਗਾਉਣਾ ਜਦੋਂ ਜਗਾਇਆ ਕਿ ਤੂੰ ਸੱਚਾ ਕਿੱਥੇ ਡਿਗਿਆ ਪਿਆ ਤੂੰ ਕੋੜੇ ਜਿਵੇਂ ਕਿਵੇਂ ਪਿਆ ਗੰਦਗੀ ਚ ਉਹ ਹੀਰਾ ਗੰਦਗੀ ਚ ਕਿਵੇਂ ਆ ਗਿਆ ਤੂੰ ਤਾਂ ਹੀਰਾ ਸੀ ਬਸ ਜਾਦੇ ਜਾਗ ਪੈ ਨੂੰ ਹੀਰੇ ਦਾ ਪਤਾ ਲੱਗੇ ਖੜਾ ਬਾਹਰ ਜਾਊਗਾ ਮੈਂ ਤਾਂ ਨਿਕਲ ਕੇ ਫੇਰ ਇਹਨਾਂ ਦੇ ਵਿੱਚ ਇਹਨੂੰ ਆਪਣਾ ਹੀ ਨਹੀਂ ਪਤਾ ਮੈਂ ਕੀ ਹਾਂ ਮੈਂ ਕੀਆਂ ਦੀ ਪਛਾਣ ਕੌਣ ਕਰਾਵੇ ਉਹ ਕਰਾਊਗਾ ਕਰਤਾਰ ਜਿਹੜਾ ਕਦੇ ਮਾਇਆ 'ਚ ਲਿਪਤ ਹੋਇਆ ਹੀ ਨਹੀਂ ਉਹਦੇ ਥਰੂ ਉਹ ਕੌਣ ਹੈ ਸੁਚੇਤ ਮਨ ਹੈ ਜਿਹੜਾ ਅੱਧਾ ਸੁਚੇਤ ਹੈ ਜਿਹੜਾ ਸੁਚੇਤ ਹੈ ਮਾਇਆ 'ਚ ਲਿਪਤ ਨਹੀਂ ਹੁੰਦਾ ਸੁਚੇਤ ਕਿਹਨੂੰ ਕਹਿੰਦੇ ਨੇ ਜਿਹਨੂੰ ਪਤਾ ਵੀ ਮੈਂ ਮਾਇਆ 'ਚ ਲਿਪਤ ਨਹੀਂ ਹੋਣਾ ਲੱਕ ਤੱਕ ਦਾ ਹਿੱਸਾ ਮਾਇਆ ਦੇ ਵਿੱਚ ਹੈ ਲੱਕ ਤੱਕ ਦਾ ਹਿੱਸਾ ਜੇ ਆਦਮੀ ਦਾ ਫਸ ਜਵੇ ਨਾ ਕਿਤੇ ਦਲਦਲ ਵਿੱਚ ਉਤਲਾ ਵੀ ਉੱਥੇ ਖੜਾ ਰਹਿੰਦਾ ਉਤਲਾ ਹਿੱਸਾ ਜਾਊ ਹਾਲਾਂਕਿ ਸਾਰੀ ਮਸ਼ੀਨਰੀ ਉੱਤੇ ਹੈ ਪਰ ਜੇ ਲੱਕ ਤੱਕ ਮਾਇਆ ਦਲਦਲ ਦੇ ਵਿੱਚ ਚਲਾ ਜਾਵੇ ਉਤਲਾ ਹਿੱਸਾ ਉੱਥੇ ਜਾਮ ਹੋ ਜਾਂਦਾ ਨਾਲੇ ਬਸ ਉਹ ਗੁਰਬਾਣੀ ਦਾ ਇਹਨੂੰ ਕੱਢਦੀ ਹੈ ਮਨ ਨੂੰ ਕੱਢਣ ਦਾ ਬਰਾਲਾ ਹੈ ਲੱਕ ਤੱਕੋਂ ਨਿਕਲ ਕੇ ਮਾਇਆ ਜੋ ਦਲਦਲ ਜੋ ਬਾਹਰ ਹੋ ਜਵੇ ਕਿਵੇਂ ਪਤਾ ਲੱਗਿਆ ਲੱਕ ਤੱਕ ਮਾਇਆ ਜੇ ਹੋ ਥੱਲੇ ਨੂੰ ਵੀ ਜਾ ਰਹੇ ਤੇ ਤੇ ਸਰਵਣ ਨੇ ਭਈਲੇ ਨਵਾਸਾ ਪਾਣੀ ਪਾਵਕ ਤੇਰੇ ਕੀਆ ਉਹ ਸਰੋਵਰ ਦੇ ਵਿੱਚ ਸਾਡਾ ਨਵਾਸ ਲਿਆ ਹੋਇਆ ਜਿੱਥੇ ਪਾਣੀ ਦੇ ਥੋਂ ਕੀ ਪਾਇਆ ਹੋਇਆ ਅਗ ਪਾਵਕ ਮਾਇਆ ਪਾਣੀ ਪਾਵਕ ਤੇਨੇ ਕੀਆ ਪੰਕਜ ਵੋ ਗਾਰਾ ਕਿਵੇਂ ਬਣ ਗਿਆ ਦਲਦਲ ਕਿਵੇਂ ਬਣ ਗਈ ਵਿੱਚ ਮੋਹ ਘੁਲ ਗਿਆ ਉਹਦੀ ਇੱਛਾ ਘੁਲ ਗਈ ਸਾਡੇ ਅੰਦਰ ਅਸੀਂ ਉਹਦੀ ਇੱਛਾ ਕਰ ਲਈ ਪੱਗ ਨਹੀਂ ਚੱਲਣਾ ਹੁਣ ਪੈਰ ਨਹੀਂ ਚੱਲਦੇ ਦੋਲੇ ਦੋਹੇ ਪੈਰ ਫਸ ਗਏ ਵਿੱਚ ਦਲਦਲ ਦੇ ਵਿੱਚ ਜਾ ਵੜਿਆ ਦੋਹੇ ਪੈਰ ਜਕੜੇ ਉਹਨੇ ਫੜ ਪੱਗ ਨਹੀਂ ਚੱਲਿਆ ਹਮ ਦੇਖਾ ਤਾਂ ਰੂਬੀ ਉਹਦੇ ਜਿਹਨਾਂ ਜੋਰ ਲਾਉਣਾ ਉਹਨੇ ਥੱਲੇ ਨੂੰ ਜਾਂਦੇ ਆ ਜਿੰਨੀਆਂ ਮਤਾਂ ਨੇ ਜੋਰ ਲਾਇਆ ਮਨਵਤ ਨੇ ਉਹਨੀਆਂ ਥੱਲੇ ਨੂੰ ਚਲੇ ਗਈਆਂ ਜਿੰਨੇ ਯਤਨ ਕੀਤੇ ਛੁੱਟਣ ਦੇ ਉਹਨੇ ਹੀ ਥੱਲੇ ਚਲੇ ਗਏ ਇਸ ਕਰਕੇ ਯਤਨ ਕਰਨਾ ਛਡਾਉਂਦੀ ਹੈ ਬੰਦੀ ਸ਼ਰਨ ਰਾਮ ਕੀ ਲੈ ਕਹਿੰਦੇ ਜਿਹਨੇ ਯਤਨ ਕੀਤੇ ਥੱਲੇ ਥੱਲੇ ਚਲਾ ਗਿਆ ਜਤਨ ਬਹੁਤ ਸੁਖ ਕੋ ਕੀਏ ਦੁੱਖ ਕੋ ਕੀਓ ਰੁਕੋਏ ਕੋਏ ਸਾਰੇ ਸੁਖ ਹੀ ਯਤਨ ਕੀਤੇ ਨੇ ਐਂ ਤਾਂ ਜਦੋਂ ਸਾਰੇ ਸੁੱਖ ਦੇ ਕੀਤੇ ਦੁੱਖ ਦਾ ਦੇਖੋ ਨਹੀਂ ਕੀਤਾ ਤੇ ਫਿਰ ਹੁੰਦਾ ਤਾਂ ਹਰ ਭਾਵੇਂ ਸੋ ਹੋਇਆ ਜੇ ਹਰ ਭਾਵੇਂ ਸੋ ਹੋਇਆ ਤੇ ਫਿਰ ਯਤਨ ਕਿਉਂ ਨਹੀਂ ਛੱਡ ਦਿੰਦਾ ਯਤਨ ਛੱਡ ਕੇ ਕੁਝ ਹੋਰ ਕਰ ਲੈ ਸ਼ਾਇਦ ਇਹ ਕਰਨ ਆਇਆ ਹੀ ਨਹੀਂ ਤੂੰ ਕੁਝ ਹੋਰ ਕਰਨ ਆਇਆ ਸੀ ਜਿਹੜਾ ਯਤਨ ਕਰਨਾ ਤਾਂ ਨਿਸਫਲ ਜਾ ਰਹੇ ਨੇ ਜਿਹੜਾ ਯਤਨ ਕਰਨਾ ਆਇਆ ਸੀ ਸ਼ਾਇਦ ਉਹ ਕੀਤਾ ਹੀ ਗਲਤ ਪਾਸੇ ਲੱਗ ਗਿਆ ਇਹ ਕਹਿ ਰਹੇ ਆ ਗੁਰਬਾਣੀ ਦਾ ਉਪਦੇਸ਼ ਹੈ ਇਸ ਸ਼ਲੋਕ ਦੇ ਵਿੱਚ ਜੋ ਆਇਆ ਸੀ ਕਰਨ ਉਹ ਨਹੀਂ ਕਰ ਰਿਹਾ ਇਹ ਕਰਨੇ ਨਹੀਂ ਆਇਆ ਤੂੰ ਜੇ ਆਇਆ ਹੁੰਦਾ ਕਰਨੇ ਦਾ ਕੋਈ ਰਿਜ਼ਲਟ ਹੁੰਦਾ ਰਿਜ਼ਲਟ ਤਾਂ ਹੀ ਨਹੀਂ ਆ ਰਿਹਾ ਇਹ ਤੇਰੇ ਵਸ ਦੀ ਗੱਲ ਨਹੀਂ ਹੈ ਸੁਖ ਔਰ ਤੇਰੇ ਵਸ ਦੀ ਗੱਲ ਨਹੀਂ ਉਹ ਤਾਂ ਹਰ ਭਾਵੇਂ ਸੋ ਹੈ ਜਤਨ ਸੀ ਸੁਖ ਦਾ ਹੀ ਕਰਨਾ ਅਲਪ ਸੁਖ ਦਾ ਨਹੀਂ ਸੀ ਕਰਨਾ ਪਰਮ ਸੁਖ ਦਾ ਕਰਨਾ ਸੀ ਉਹ ਜਦੋਂ ਕਿਸੇ ਨਾਲ ਮਿਲ ਕੇ ਹੋਣਾ ਸੀ ਇਕੱਲੇ ਤੋਂ ਨਹੀਂ ਹੋਣਾ ਕਿ ਇਕੱਲਾ ਕਰਦਾ ਉਹ ਅੰਤਰਾਤਮਾ ਨਾਲ ਮਿਲ ਕੇ ਹੋਣਾ ਸੀ ਦੋਹਾਂ ਨੇ ਕਰਨਾ ਸੀ ਇੱਕ ਹੋ ਕੇ ਹੋਣ ਵਾਲਾ ਜਤਨ ਸੀ ਉਹ ਉਹ ਬੁੱਧੀ ਨੇ ਹਰ ਚਿਤਨੇ ਕਰਨਾ ਸੀ ਜੇ ਬੁੱਧਾਰ ਚਿੱਤੀ ਚਿੱਤਾਰ ਬੁੱਧੀ ਇਕੱਠੇ ਹੋ ਜਾਣ ਅੰਤਰਾਤਮਾ ਨਾਲ ਜਾਵਲੇ ਬੁੱਧੀ ਫਿਰ ਮਨ ਮਰ ਜਾਂਦਾ ਬਸ ਬੁੱਧੀ ਸ਼ਕਤੀ ਬੁੱਧੀ 'ਚ ਹੈ ਅਕਲ ਦੇ ਵਿੱਚ ਮੰਨਦੀ ਇਹ ਜਿਹੜਾ ਮਨ ਹੈ ਨਾ ਤੋਤਾ ਇਹਦੀ ਸਾਰੀ ਸ਼ਕਤੀ ਅਕਲ ਦੇ ਵਿੱਚ ਜਿੱਦਾਂ ਅਕਲ ਅੰਤਰਾਤਮਾ ਨੂੰ ਮਿਲ ਗਈ ਮਨ ਆਪੇ ਹੀ ਮਰ ਜਾਂਦਾ ਇਹਨੂੰ ਬਾਹਰ ਦੀ ਲੋੜ ਨਹੀਂ ਹੈ ਬੁੱਧੀ ਦੀ ਗੱਲ ਨਾ ਮੰਨੇ ਮਰਿਆ ਮਰਿਆ ਹੀ ਹੋਰ ਕੀ ਹੈ ਜੇ ਅਕਲ ਦੀ ਗੱਲ ਨਾ ਮੰਨੇ ਮਰਿਆ ਮਰਿਆ ਹੀ ਹੈ ਅਕਲ ਦੀ ਕਮਜ਼ੋਰੀ ਹੈ ਕਿ ਮਨ ਦੇ ਪਿੱਛੇ ਹੈ ਮਾਂ ਦੀ ਕਮਜ਼ੋਰੀ ਹੈ ਬੱਚੇ ਦੇ ਪਿੱਛੇ ਹੈ ਬਾਪ ਦੀ ਕਮਜ਼ੋਰੀ ਹੈ ਬੱਚੇ ਦੇ ਪਿੱਛੇ ਹੈ ਇਹ ਕਮਜ਼ੋਰੀ ਨੂੰ ਦੇਖਦਾ ਹੈ ਆਪਣੀ ਨੂੰ ਕਮਜ਼ੋਰੀ ਨੂੰ ਗੜਨ ਸਟੈਂਡ ਨਹੀਂ ਸਾਡਾ ਹੈ ਸਟੈਂਡ ਲੈਣਾ ਪੈਂਦਾ ਸਟੈਂਡ ਬੰਦੇ ਖਰਾਬ ਲੈਂਦੇ ਨਹੀਂ ਜੇ ਸਟੈਂਡ ਨਹੀਂ ਲੈਂਦੇ ਇਹ ਵਿਗੜਦਾ ਹੀ ਚਲੇ ਜਾਂਦਾ ਜਿਨ੍ਹਾਂ ਦੇ ਬੱਚੇ ਵਿਗੜਦੇ ਨੇ ਸਟੈਂਡ ਨਹੀਂ ਲੈਂਦੇ ਬੱਚਿਆਂ ਦੇ ਖਿਲਾਫ ਫਿਰ ਵਿਗੜ ਜਾਂਦੇ ਨੇ ਸੰਸਾਰ 'ਚ ਵੀ ਇਹ ਗੱਲ ਹੈ ਕਰਕੇ ਦੇਵ ਪਿਤਰ ਕੀ ਛੋਟੀ ਜਦ ਕਬੀਰ ਕਹਿੰਦਾ ਇਹ ਗੱਲ ਕਹਿ ਰਿਹਾ ਜਿਹੜੀ ਮਾਂ ਨੇ ਮਨ ਵਿਗਾੜਿਆ ਸੀ ਬੁੱਧੀ ਨੇ ਚਿਤਨੇ ਵੀ ਉਹ ਤਿਆਗਤੀ ਸੀ ਕਰਕੇ ਦੇਵ ਪਿਤਰ ਨੇ ਛੱਡ ਦਿੱਤੀ ਸੀ ਤਿਆਗ ਦਿੱਤੀ ਸੀ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ ਫਿਰ ਉਹਨੂੰ ਕਿਹਾ ਵੀ ਹੁਣ ਤੂੰ ਜੋ ਕਹਿੰਦਾ ਸੀ ਨਾ ਚਿੱਤ ਨੂੰ ਕਿਹਾ ਵੀ ਤੂੰ ਜੋ ਕਹਿਣਾ ਸੀ ਉਹ ਗੱਲ ਠੀਕ ਸੀ ਬੁੱਢਾ ਵਿਗੜ ਗਿਆ ਗਲਤੀ ਮੇਰੀ ਹੈ ਬਾਅਦ ਜਿੰਨਾ ਚਿਰ ਬੁੱਧੀ ਇਹ ਗੱਲ ਨਹੀਂ ਬੁੱਧੀ ਉਹਨਾਂ ਚਿਰ ਗੱਲ ਸਫਰ ਤੁਰ ਸ਼ੁਰੂ ਹੀ ਨਹੀਂ ਹੁੰਦਾ ਹੈ ਧਰਮ ਦਾ ਸਫਰ ਹੀ ਨਹੀਂ ਸ਼ੁਰੂ ਹੁੰਦਾ ਤਾਂ ਹੀ ਲੱਗਾ ਬੁੱਧ ਬਦਲੀ ਮਜਦਲ ਬੁੱਧ ਬਦਲ ਗਈ ਨਾ ਉਹਦਣੇ ਸਫਰ ਸ਼ੁਰੂ ਹੋ ਜਾਣਾ ਸਾਰੀ ਕਹਾਣੀ ਉਹਦਣੇ ਠੀਕ ਹੋ ਜਾਣੀ ਹੈ ਇਹ ਬੁੱਧ ਨੂੰ ਬਦਲਣਾ ਪੈਣਾ ਬੁੱਧ ਕਦ ਬਦਲੂਗੀ ਜਾਂ ਜਾਗੂਗੀ ਇਹ ਸੁੱਤੀ ਪਈ ਹੈ ਮਾਂ ਸੁੱਤੀ ਪਈ ਹੈ ਨਾ ਇਹ ਗਊ ਨੂੰ ਜਵਾਉਣ ਨੂੰ ਕਹਿਣਾ ਸੀ ਉਹ ਨਾਮਦੇਵ ਮਰਿਆ ਹੋਇਆ ਸੁੱਤਾ ਹੀ ਪਿਆ ਹੁੰਦਾ ਸੁੱਤੇ ਨੂੰ ਮਰਿਆ ਹੀ ਕਹਿੰਦੇ ਨੇ ਇਹ ਬੁੱਧ ਮਤ ਸੁੱਤੀ ਪਈ ਹੈ ਜਾਂ ਜਾਗੂਗੀ ਜਾਗੂਗੀ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਮਨ ਆਪਣੇ ਸੁਚੇਤ ਜਿੱਦਾਂ ਮਨ ਸੁਚੇਤ ਦੇ ਨਾਲ ਜੋ ਕਹਿੰਦਾ ਹੈ ਅੰਦਰੋਂ ਉਹ ਆਪ ਤਾਂ ਬੋਲਦਾ ਨਹੀਂ ਬੋਲਦਾ ਤਾਂ ਪਰਮੇਸ਼ਰ ਦੀ ਗੱਲ ਹੈ ਜਾਂ ਗੁਰਬਾਣੀ ਦੀ ਗੱਲ ਸੁਣਦੇ ਆ ਤਾਂ ਅੰਦਰ ਐਂ ਲੱਗਦਾ ਵੀ ਇਹ ਗੱਲ ਬੋਲਣੀ ਚਾਹੀਦੀ ਹੈ ਜਿਹੜਾ ਜੇ ਸੁਣਦੇ ਆ ਉਹ ਲੱਗਾ ਵੀ ਬਾਹਰ ਜਾ ਕੇ ਫੈਸਲਾ ਬਦਲ ਲੈਂਦੇ ਪਰ ਲੱਗਦਾ ਵੀ ਬੋਲਣੀ ਚਾਹੀਦੀ ਹੈ ਉਹ ਕੌਣ ਕਹਿੰਦਾ ਬੋਲਣੀ ਚਾਹੀਦੀ ਅੰਦਰ ਲੱਗਦਾ ਬੋਲਣੀ ਉਹ ਜ਼ੋਰ ਪਾਉਂਦਾ ਵੀ ਮੰਨਣੀ ਚਾਹੀਦੀ ਹੈ ਗਲਤੀ ਹੋ ਗਈ ਪਰ ਫੇਰ ਛੱਡ ਦਿੰਦਾ ਬਾਹਰ ਜਾ ਕੇ ਉਹਦੀ ਗੱਲ ਹੈ ਉਹ ਗੱਲ ਕਿਹਦੀ ਹੈ ਗੱਲ ਤਾਂ ਜਦ ਸੁਣਦਾ ਜਦੇ ਉਹ ਜਾਣਦਾ ਸੁਚੇਤ ਹੈ ਸੁਚੇਤ ਆਦਮੀ ਨੂੰ ਕੋਈ ਗੱਲ ਸੁਣ ਜਾਂਦੀ ਹੁੰਦੀ ਹੈ ਸੁੱਤੇ ਪੈ ਨੂੰ ਕੀ ਸੁਣ ਉਹ ਸੁਚੇਤ ਹੈ ਅੰਦਰ ਸਾਡੇ ਸ਼ਬਦ ਹੈ ਅੰਮ੍ਰਿਤ ਸਦ ਹੀ ਵਰਸਦਾ ਬੁੱਝਣ ਬੁੱਝਣ ਸਾਰ ਬੁੱਝਣ ਸਾਰ ਬੁੱਝੂ ਗੱਲ ਸੁਚੇਤ ਮਨੇ ਬੁੱਝਦਾ ਬੁੱਝਣ ਸਾਰ ਉਹੀ ਹੈ ਜੇ ਜਾਗਦਾ ਉਹਨੂੰ ਪਤਾ ਵੀ ਪੈਂਦਾ ਨਹੀਂ ਪੈਂਦਾ ਇਹ ਸੁੱਤਾ ਪਿਆ ਉਹਨੂੰ ਕੀ ਪਤਾ ਸਾਰੀ ਰਾਤ ਵੀ ਵਈ ਗਿਆ ਪਾਣੀ ਪਾਣੀ ਹੋ ਗਿਆ ਉਹ ਜਦ ਉੱਠਿਆ ਕਹਿੰਦਾ ਪਾਣੀ ਪਾਣੀ ਹੋ ਗਿਆ ਕਹਿੰਦਾ ਰਾਤ ਵੀ ਸਾਰੀ ਰਾਤ ਵੀ ਪੈਂਦਾ ਮੈਨੂੰ ਪਤਾ ਹੀ ਨਹੀਂ ਸੁੱਤਾ ਪਿਆ ਕੀ ਪਤਾ ਵੀ ਪੈਂਦਾ ਨਹੀਂ ਪੈਂਦਾ ਪਰ ਜੇ ਜਾਗੂ ਤਾਂ ਪਤਾ ਲੱਗੂ ਜੇ ਜਾਗਿਆ ਹੀ ਨਾ ਪਤਾ ਗੱਲ ਲੱਗਣਾ ਇਹ ਤਾਂ ਜਾਗਿਆ ਹੀ ਨਹੀਂ ਜਾਗਦਾ ਤਾਂ ਜਦੇ ਆ ਜਾਂ ਡੰਡਾ ਲੱਗਦਾ ਇਹਦੇ ਸਿਰ 'ਚ ਜਮਕਾ ਡੰਡ ਮੂੜ ਮੇ ਲੱਗਾ ਕਉ ਕਬੀਰ ਤੇਈ ਨਰ ਜਾਗੈ ਇਹ ਨਰ ਤਾਂ ਜਦ ਜਾਗਦਾ ਜਾਂ ਜਮਕਾ ਡੰਡ ਲੱਗਦਾ ਫੇਰ ਪਛਤਾਉਂਦਾ ਜਦ ਕਹਿੰਦਾ ਪਛਤਾਣੇ ਦਾ ਬੂੜਿਆ ਪਛਤਾਊਗਾ ਜਾਗੇ ਤੇ ਜਾਗਣਾ ਜ਼ਰੂਰ ਹੈ ਨਾ ਜਾਗਣਾ ਜ਼ਿਆਦਾ ਹੈ ਜਦ ਟਾਈਮ ਬੁੱਕ ਜਾਂਦਾ ਸਰੀਰ ਦਾ ਫੇਰ ਜਾਗਦਾ ਫਿਰ ਕੱਲਾ ਹੀ ਹੰਸ ਰਹਿ ਜਾਂਦਾ ਨਾ ਅੱਗੇ ਹੰਸਾ ਕੱਲਾ ਫਿਰ ਮਨ ਜਾਗਦਾ ਫਿਰ ਕੀ ਫਾਇਦਾ ਜਾਗਦਾ ਫਿਰ ਤੇ ਜਾਗੇ ਦਾ ਕੋਈ ਫਾਇਦਾ ਨਹੀਂ ਜਿਹੜਾ ਜਾਗਿਆ ਨਹੀਂ ਨਾ ਪਹਿਲਾਂ ਪਹਿਲਾਂ ਸਰੀਰ ਤੇ ਰਹਿੰਦੇ ਅੰਤਰਾਤਮਾ ਦੀ ਆਵਾਜ਼ ਸੁਣ ਕੇ ਜਾਂ ਗੁਰਬਾਣੀ ਸੁਣ ਕੇ ਇਹ ਗੁਰਬਾਣੀ ਨੂੰ ਸਮਝ ਕੇ ਐ ਸਮਝ ਲਓ ਉਹਦੇ ਅੰਦਰ ਤਤ ਪੈਦਾ ਹੀ ਨਹੀਂ ਹੋਇਆ ਜਿਵੇਂ ਤੇ ਤੇਲ ਹੁੰਦੇ ਨੇ ਤੇਲ ਬੀਜੇ ਗਏ ਤੇਲਾਂ ਦੇ ਵਿੱਚ ਬੂਟੇ ਐਸੇ ਵੀ ਹੁੰਦੇ ਨੇ ਜਿਹਨਾਂ ਚ ਦਾਣਾ ਪੈਦਾ ਹੈ ਉਹ ਤੇਲ ਨਹੀਂ ਹੁੰਦਾ ਪਰ ਕਾਲਾ ਹੁੰਦਾ ਦਾਣੇ ਦਾ ਹੁੰਦੇ ਨੇ ਉਹ ਉਹ ਸਵਾਜ ਹੀ ਹੁੰਦੀ ਹੈ ਕਾਲੇ ਕਾਲੇ ਹੁੰਦੇ ਨੇ ਤੇਲ ਉਹ ਤੇਲ ਨਹੀਂ ਹੁੰਦਾ ਤਤ ਨਹੀਂ ਹੁੰਦਾ ਐ ਸਮਝੋ ਨਾ ਤਿਲਾਂ ਵਰਗੇ ਹੀ ਰਹਿ ਗਏ ਜਿਨ੍ਹਾਂ 'ਚ ਤਤ ਪੈਦਾ ਹੀ ਨਹੀਂ ਹੋਇਆ ਜਿਨ੍ਹਾਂ 'ਚ ਗੁਰਮਤ ਦਾ ਗਿਆਨ ਨਹੀਂ ਰੋ ਜਿਨ੍ਹਾਂ ਨੇ ਲਿਆ ਉਹ ਤੇਲ ਦੇ ਬੂਟੇ ਵਾਂਗੂ ਤਿਲਾਂ ਦੇ ਬੂਟੇ ਵਾਂਗੂ ਬੂਟੇ ਵੀ ਬੜੇ ਹੋ ਗਏ ਬੜੇ ਫੁੱਲ ਵੀ ਲੱਗੇ ਫਲ ਵੀ ਲੱਗੇ ਸੰਸਾਰ 'ਚ ਬੜਾ ਨੋ ਵੀ ਹੋਇਆ ਇੱਜ਼ਤ ਇੱਜ਼ਤ ਵੀ ਹੋਈ ਸੰਸਾਰ ਦੇ ਵਿੱਚ ਪਰ ਜੇ ਤਤ ਗਿਆਨ ਕੋਲ ਨਹੀਂ ਨਾ ਹੈ ਐ ਸਮਝ ਲੋ ਵੀ ਉਹ ਤਿਲਾਂ ਦੇ ਬੂਟਿਆਂ ਵਰਗੇ ਨੇ ਜਿਹੜੇ ਦੇਖਣ ਨੂੰ ਤਾਂ ਦੂਰੋਂ ਬਹੁਤ ਕੁਝ ਆ ਉਹਨਾਂ ਦੇ ਵਿੱਚ ਫੁੱਲ ਵੀ ਨੇ ਉਟੇ ਵੀ ਤਖੜੇ ਨੇ ਤੰਦਰੁਸਤ ਨੇ ਪਰ ਸੁੰਦਰ ਤਤ ਨਹੀਂ ਹੈ ਮਾਲਕ ਕੀ ਕਰਦਾ ਮਾਲਕ ਉਹਨਾਂ ਨੂੰ ਖੇਤ 'ਚ ਛੱਡ ਜਾਂਦਾ ਮਾਲਕ ਉਹਨਾਂ ਨੂੰ ਮਾਇਆ 'ਚ ਛੱਡ ਜਾਂਦਾ ਇੱਥੇ ਹੀ ਜਨਮ ਦੇ ਕੇ ਆਦਮੀ ਦਾ ਖੇਡ 'ਚ ਛੱਡ ਜਾਂਦਾ ਹੋ ਰਹੀ ਦੂਜੇ ਨੂੰ ਆਪਣੇ ਤਤ ਨੂੰ ਲੈ ਜਾਂਦਾ ਘਰ ਨੂੰ ਕੌਣ ਲੈ ਜਾਂਦਾ ਜਿਹਨੇ ਪੈਦਾ ਕੀਤੇ ਨੇ ਉਹ ਕਹਿੰਦੇ ਨਾਲੇ ਚਲੇ ਜਾਂਦੇ ਨੇ ਬੀਜੇ ਉਹਨੇ ਨੇ ਆ ਗੱਲ ਇੱਥੇ ਛੁੱਟੇ ਤੇ ਜਿਹੜਾ ਜਿਹੜਾ ਬੀਜਦਾ ਜਿਹਨੇ ਜਿਹਦਾ ਬਾਗ ਹੈ ਨਾ ਜਿਹਦਾ ਖੇਤ ਹੈ ਜਿਹਨੇ ਖੇਤੀ ਬੀਜੀਆ ਖੇਤੀ ਹੈ ਆਪਾਂ ਸਾਰੇ ਉਹ ਉਸ ਬੂਟੇ ਨੂੰ ਲੈ ਜਾਂਦਾ ਜੀ ਤਤ ਤੇਲ ਹੁੰਦਾ ਜਿਹਦਾ ਸੱਚ ਖਾਣਾ ਸੱਚ ਪਹਿਨਣਾ ਜਿਹਦੇ ਕੋਲ ਸੱਚ ਹੈ ਉਹਨੂੰ ਲੈ ਜਾਂਦਾ ਕਰਨ ਉਹਦੇ ਕਬਲ ਹੈ ਬਾਕੀ ਉਹਦੇ ਕਬਲ ਹੈ ਨਹੀਂ ਉੱਥੇ ਕੁਝ ਤੱਤੇ ਤੱਤ ਮਿਲਿਆ ਸੁਖ ਹੋਏ ਤੱਤ ਨਾਲ ਤੱਤੇ ਮਿਲ ਸਕਦਾ ਹੈ ਪਾਣੀ ਨਾਲ ਪਾਣੀ ਮਿਲ ਸਕਦਾ ਹੈ ਜਦ ਤਾਂ ਮਿਲਣ ਵਾਲੀ ਚੀਜ਼ ਹੈ ਨਹੀਂ ਸਵਾਰ ਨੂੰ ਅਸੀਂ ਜਿਵੇਂ ਖੇਤ ਦੇ ਵਿੱਚ ਛੱਡ ਦਿੰਦੇ ਨੇ ਉਹਨਾਂ ਤੇਲਾਂ ਨੂੰ ਉਹਨਾਂ ਦਾ ਕੀ ਹੁੰਦਾ ਬਾਲਣ ਹੁੰਦਾ ਤੇ ਬਾਲਣ ਹੁੰਦਾ ਉਹ ਮਾਲਕ ਘਰ ਨੂੰ ਨਹੀਂ ਸੀ ਅੱਗੇ ਲਿਜਾਂਦੇ ਹੁੰਦੇ ਉਹ ਬੂਟੇ ਤਰ੍ਹਾਂ ਦੇ ਨਹੀਂ ਸੀ ਵੱਢਦੇ ਹੁੰਦੇ ਕਿਉਂਕਿ ਦੂਜੇ ਬੂਟਿਆਂ ਨਾਲ ਰਲ ਕੇ ਉਹਨਾਂ ਦੇ ਜਿਹੜੇ ਕਾਲੇ ਤਿਲ ਨੇ ਜੇ ਝੜ ਜਾਣ ਤਾਂ ਤੇਲ ਪੀ ਜਾਂਦੇ ਹੁੰਦੇ ਤੇਲ ਘੱਟ ਨਿਕਲਦਾ ਸਵਾ ਇਹਨਾਂ ਵਿੱਚ ਰਲ ਜਾਂਦੀ ਉਹਦੀ ਮਿਸਾਲ ਤਾਂ ਦਿੱਤੀ ਉਹ ਛੱਡ ਦਿੰਦੇ ਹੁੰਦੇ ਛੁੱਟੇ ਤਿਲ ਵਾੜ ਜਿਓ ਸੁਣੇ ਅੰਦਰ ਖੇਤ ਉਹ ਸੁਣਿਆ ਛੱਡ ਦਿੰਦਾ ਬੇਖਸਮੇ ਕੋਈ ਪਸ਼ੂ ਆਵੇ ਪੈਰ ਰੱਖ ਲਵੇ ਤੋੜ ਦੇ ਉਹ ਜੰਮਦੇ ਬਸ ਛੱਡ ਜਾਂਦਾ ਉਹਨੂੰ ਸ਼ਿਕਾਰੀ ਨੇ ਨਾ ਲਾਗ ਸ਼ਿਕਾਰੀ ਇੱਕ ਜੀਓ ਕੋਈ ਲਾਜ ਵੱਟ ਵੱਢ ਕੇ ਉਹਨੂੰ ਸੁਰਜੇ ਛੱਡ ਜਾਂਦਾ ਖੇਤ ਵਿੱਚ ਖੇਤੇ ਅੰਦਰ ਛੁੱਟਿਆ ਕਉ ਨਾਨਕ ਸੋ ਨਾ ਇਹਦਾ ਮਤਲਬ ਜਿਹੜੇ ਖੇਤਾਂ ਦੇ ਛੁੱਟ ਗਏ ਉਹਦਾ ਖਤਮ ਕੋਈ ਨਹੀਂ ਹੈ ਨਮਾਲ ਕਦੀ ਹੁੰਦਾ ਕੋਈ ਮਾਲਕ ਆਪਣੀ ਚੀਜ਼ ਲੈ ਜਾਂਦਾ ਉਹਦੇ ਕੰਮ ਦੀ ਕੰਮ ਹੀ ਛੱਡ ਜਾਂਦਾ ਜਿਹੜੇ ਖੇਤੇ ਅੰਦਰ ਜਦ ਤਿਲ ਵੱਡੇ ਜਾਂਦੇ ਨੇ ਉਹ ਤੇ ਬਾਅਦ ਜਿਹੜੇ ਤਿਲ ਖੜੇ ਹੁੰਦੇ ਨੇ ਪਬਲਿਕ ਨੂੰ ਪਤਾ ਹੁੰਦਾ ਭਾਈ ਇਹ ਮਾਲਕ ਜਿਹੜੇ ਅਸਲੀ ਲੈ ਗਿਆ ਨਕਲੀ ਖੜੇ ਨੇ ਹੁਣ ਜੇ ਇਹਨੂੰ ਵੱਢ ਲਈਏ ਕੋਈ ਅਲਾਪਾ ਨਹੀਂ ਸਾਨੂੰ ਇਹਨਾਂ ਦਾ ਕੋਈ ਮਾਲਕ ਨਹੀਂ ਮਾਲਕ ਆਪਣੇ ਠੀਕ ਜਿਹੜੀ ਉਹਦੀ ਖੇਤੀ ਸੀ ਲੈ ਗਿਆ ਠੀਕ ਠੀਕ ਜੋ ਗਲਤ ਚੀਜ਼ ਹੈ ਛੱਡ ਗਿਆ ਉਹਨੂੰ ਕੋਈ ਵੀ ਲਿਆਓ ਵੱਢ ਕੇ ਬਾਲਣ ਵਾਸਤੇ ਇਹ ਜਾਨੀ ਸੰਕੇਤ ਹੈ ਜਾਂ ਮਾਲਕ ਨੇ ਛੱਡਦੇ ਮੈਨੂੰ ਕੋਈ ਲੈ ਜਾਓ ਐਵੇਂ ਇਹ ਗੱਲ ਮਾਰੇ ਤੇ ਨਹੀਂ ਹੋਣੀ ਹੈ ਪਹਿਲਾਂ ਜੀਵਨ ਮੁਕਤ ਜਿਹੜੇ ਹੋ ਜਾਂਦੇ ਨੇ ਕਰਨ ਦਾ ਮਤਲਬ ਹੈ ਉਹ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਜੀਵਨ ਮੁਕਤ ਹੋ ਜਾਂਦੇ ਉਹ ਤਾਂ ਚਲੇ ਗਏ ਘਰ ਨੂੰ ਉਹ ਤਾਂ ਖਸਮ ਹੈ ਨਾ ਨਾਲ ਉਹ ਤਾਂ ਪਹਿਲਾਂ ਚਲੇ ਗਏ ਘਰ ਸਰੀਰ ਦੇ ਰਹਿੰਦੇ ਉਹ ਦੂਏ ਜਿਹੜੇ ਰਹਿ ਗਏ ਨਾ ਉਹ ਬੇਖਸਮੀ ਨੇ ਜਿਹੜੇ ਰਹਿ ਗਏ ਉਹ ਬੇਖਸਮੀ ਨੇ ਉਹਨਾਂ ਦਾ ਮਾਲਕ ਕੋਈ ਨਹੀਂ ਉਹ ਤਾਂ ਮਾਲਕ ਆਪ ਨੇ ਕਾਸੇ ਦੇ ਉਹ ਤਾਂ ਇੱਥੇ ਬਹੁਤ ਪ੍ਰਾਪਰਟੀ ਦੇ ਮਾਲਕ ਵੀ ਨੇ ਬੱਚਿਆਂ ਦੇ ਮਾਲਕ ਵੀ ਨੇ ਘਰ ਵਾਲੀ ਵੀ ਉਹਨਾਂ ਦੀ ਹੈ ਕੋਠੀ ਵੀ ਉਹਨਾਂ ਦੀ ਹੈ ਉਹਨਾਂ ਦਾ ਤਾਂ ਬਹੁਤ ਕੁਝ ਹੈ ਇੱਥੇ ਉਹ ਤਾਂ ਆਪ ਮਾਲਕ ਨੇ ਉਹ ਆਪ ਮਾਲਕਾਂ ਨੂੰ ਇੱਥੇ ਜੜ ਜਾਂਦਾ ਵੀ ਤੁਸੀਂ ਆਪਣੇ ਮਾਲਕੀ ਦੇ ਪਹਿਲਾਂ ਲਓ ਭਾਈ ਇਹਨੂੰ ਛੁੱਟੀ ਨਾਲ ਛੱਡਿਓ ਅਗਲਾ ਜਨਮ ਸੁਣ ਵਿੱਚ ਫੇਰ ਦੇ ਦਾਂਗੇ ਫਲੀਏ ਫੁਲੀਏ ਬੱਪੜੇ ਧੀ ਤਣ ਵਿੱਚ ਸਵਾ ਆਹ ਫੜ ਉਹਨਾਂ ਦਾ ਬੂਟਾ ਫੜਦਾ ਬਥੇਰਾ ਫੜ ਵੀ ਲੱਗਦੇ ਨੇ ਬੂਟਾ ਵੀ ਵੱਡਾ ਹੋ ਜਾਂਦਾ ਜਿੱਦਾਂ ਜੇ ਵੱਡਾ ਬੂਟਾ ਹੋ ਤਾਂ ਹੀ ਫੜ ਜ਼ਿਆਦਾ ਪਊਗਾ ਬੂਟਾ ਬਥੇਰਾ ਮਜ਼ਬੂਤ ਹੁੰਦਾ ਬੱਪੜੇ ਧੀ ਤਣ ਵਿੱਚ ਸਵਾ ਪਰ ਉਹਨਾਂ ਦੇ ਵਿੱਚ ਤੇਲਾਂ ਦੇ ਥੋਂ ਸੁਆਹ ਹੁੰਦੀ ਯਾਨੀ ਤੇਲਾਂ ਵਿੱਚ ਤੇਲ ਨਹੀਂ ਹੁੰਦਾ ਜਿਹਦੀ ਬੁੱਧੀ ਵਿੱਚ ਤੱਤ ਗਿਆ ਨਹੀਂ ਰਹਾ ਉਹ ਤੇਲਾਂ ਆਪਾਂ ਕਹਿੰਦੇ ਨਾ ਤੇਲਾਂ ਤੇਲ ਨਹੀਂ ਉਹ ਤੇਲਾਂ ਤੇਲ ਨਹੀਂ ਨਾ ਜੇ ਤੋਲਾ ਕੋ ਮਾਲਕ ਨਹੀਂ ਬਣਦਾ